ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਵਨ ਗੁਰੂ ਸੰਸਾਰ ਦੀ ਗੁਰੂ ਕੌਣ ਇੱਥੇ ਕੌਣ ਗੁਰੂ ਹੈ ਸ਼ਬਦ ਗੁਰੂ ਕਹੇ ਸ਼ਬਦ ਕੀ ਹੈ ਪਵਨ ਦੀ ਬਾਣੀ ਸਾਡਾ ਕਿਹੜੇ ਗੁਰੂ ਨਾਲ ਸੰਪਰਕ ਹੋਣਾ ਸ਼ੁਰੂ ਕਰੋ ਕਿੱਥੋਂ ਸਟਾਰਟ ਹੋਣਾ ਸੀ ਗੁਰੂ ਨਾਲ ਜੁੜਨਾ ਪਵਨ ਗੁਰੂ ਸ਼ਬਦ ਗੁਰੂ ਪਵਨ ਦੀ ਬਾਣੀ ਭੂਖ ਗਿਆ ਬਾਉ ਪਵਨ ਦੇ ਵਿੱਚ ਗਿਆਨ ਹੈ ਪਵਨ ਦੇ ਰਾਹੀਂ ਗਿਆਨ ਮਿਲਣਾ ਪਵਨ ਦੇ ਬਿਨਾ ਗਿਆਨ ਨਹੀਂ ਮਿਲ ਸਕਦਾ ਪਵਨ ਦਾ ਪਿਆਲਾ ਸਾਜਿਆ ਇੱਕ ਜੋ ਬਾਤ ਅਨੁਭਵ ਬਣੀ ਹੈ ਪਵਨ ਪਿਆਲਾ ਸਾਜਿਆ ਇਹ ਪਵਨ ਦਾ ਹੀ ਪਿਆਲਾ ਹੈ ਪਾਣੀ ਦਾ ਪਿਆਲਾ ਨਹੀਂ ਹੈ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਗਿਆਨ ਗਿਆਨ ਦੀ ਕੀ ਹੋਵੇ ਹੋਇਆ ਹਵਾ ਦੇ ਵਿੱਚ ਘਟਾ ਹੁੰਦਾ ਖੇ ਹੁੰਦੀ ਹੈ ਤੋਂ ਕਹੇ ਲਫ਼ਜ਼ਾਂ ਦੇ ਵਿੱਚ ਗਿਆਨ ਹੁੰਦਾ ਉਹ ਚਾਨਣ ਕਰਦਾ ਉਹ ਢੇਰਾ ਕਰਦੀ ਜੇ ਢੇਰੀ ਚੜ ਜਾਏ ਹਨੇਰਾ ਕਰ ਦਿੰਦੀ ਹੈ ਸੂਰਜ ਦੇ ਨੂੰ ਢਲ ਦਿੰਦੀ ਹੈ ਦੁਪਹਿਰ ਨੂੰ ਕਹਿੰਦਾ ਕਾਲੀ ਆਂਦੀ ਐਸੀ ਕਾਲੀ ਸੀ ਸੂਰਜ ਬਿਲਕੁਲ ਢੇਰਾ ਕਰਦਾ ਦਿੰਦਾ ਇਹ ਵੀ ਆਉਂਦੀ ਹੈ ਆ ਸੰਤ ਜਿਹੜੇ ਖੇੜ ਆਉਂਦੇ ਨੇ ਦਿਨ ਨੂੰ ਹਨੇਰਾ ਕਰਨ ਵਾਲੇ ਇਹਦੀ ਸੂਰਜ ਦਿਖਣ ਦਿੰਦਾ ਹੈ ਪਰਮੇਸ਼ਰ ਸੂਰਜ ਆ ਉਹਦੀ ਦਿਖਣ ਦਿੰਦੇ ਟਕਿਆ ਪਿਆ ਇਹਨਾਂ ਨੇ ਕੇ ਥੋੜੀ ਉਡਾਉਂਦੇ ਨੇ ਕਿਤੇ ਖੇੜ ਆਉਣ ਵਾਲੇ ਜ਼ਿਆਦਾ ਨੇ ਨਾ ਗਿਆਨ ਕੀ ਨੇਰੀ ਵਾਲਾ ਕੋ ਵਿਰਲਾ ਹੀ ਹੁੰਦਾ ਸਾਰੀ ਖੇ ਬਹਿ ਜਾਂਦੀ ਹੈ ਥੱਲੇ ਕਿਉਂ بارش ਪੈਂਦੀ ਹੈ ਜੇ بارش ਪੈ ਜਾ ਫਿਰ ਫਿਰ ਕੀ ਹੁੰਦਾ ਜਿੰਨੀ ਕਾਜ ਕਰ ਹੁੰਦੀ ਸਾਰੀ ਵਹਿ ਜਾਂਦੀ ਖੇਡ ਆਉਣਾ ਚਾਹੇ ਕਰੋੜਾ ਆਦਮੀ ਹੋਵੇ ਬਾਹਰ ਇਕੱਲੀ ਉਹ ਖੇਡ ਬਿਠਾ ਦਿੰਦੀ ਹੈ ਆਂਦੀ ਪਾਛੇ ਜੋ ਜਲ ਵਰਸਾ ਆਂਦੀ ਆਈ ਸੀ ਇਹ ਪਹਿਲਾਂ ਆਂਦੀ ਆਉਂਦੀ ਆ ਗਿਆਨ ਦੀ ਫਿਰ ਵਰਸਦਾ ਜਲ ਪਰ ਜਲ ਵਰਸਦਾ ਫਿਰ ਸਾਰੇ ਜਿਹੜੇ ਨੇ ਨਾ ਟਿਕ ਜਾਂਦਾ ਇਹਨਾਂ ਦਾ ਗਿਆਨ ਸਾਰੇ ਥੱਲੇ ਬਹਿ ਜਾਂਦੇ ਬੋਲਣਾ ਕਿਸੇ ਦਾ ਕੋਈ ਅਸਰ ਨਹੀਂ ਹੁੰਦਾ ਆਂਦੇ ਪਾਛੇ ਜੋ ਜਲ ਵਰਸਾ ਤੇ ਤੇਰਾ ਜਨ ਪੀਦਾ ਉਹ ਕਬੀਰ ਮਨ ਭਿਆ ਪ੍ਰਗਾਸਾ ਉਹਦੇ ਭਾਨ ਉਹ ਭਾਨ ਸੂਰਜ ਇਹਨਾਂ ਨੇ ਟਕਿਆ ਹੋਇਆ ਸੀਗਾ ਖੇੜਾ ਕੇ ਸਾਹਮਣੇ ਦੇਖਣ ਲੱਗਿਆ ਵੀ ਤੋਂ ਬਾਅਦ ਬਦਲ ਭਰੇ ਹੋ ਗਿਆ ਵੀ ਪਾ ਕੇ ਸੂਰਜ ਸਾਹਮਣੇ ਚਮਕਣ ਲੱਗਿਆ ਬੱਦਲ ਤਾਂ ਮੀਂਹ ਪਾਉਣੇ ਆਇਆ ਤਾਂ ਤਾਂ ਬਰੇ ਹੋ ਜਾਂਦਾ ਹੁੰਦਾ ਫਿਰ ਬੱਦਲ ਨਹੀਂ ਬਹੁਤਾ ਜਾ ਰਹਿੰਦਾ ਹੁੰਦਾ ਪਵਨ ਗੁਰੂ ਪਾਣੀ ਦਿੱਤਾ ਪਾਣੀ ਦਿੱਤਾ ਪਾਣੀ ਕੀ ਹੈ ਪਾਣੀ ਸੰਸਾਰ 'ਚ ਵੀ ਪਾਣੀ ਹੈ ਸਰੀਰ ਦਾ ਜੇ ਆਪਾਂ ਸਰੀਰ ਨੂੰ ਲਈਏ ਸਰੀਰ ਪਾਣੀ ਤੋਂ ਬਣਿਆ ਹੋਇਆ ਹੈ ਤਾਂ ਪਾਣੀ ਪਾਣੀ ਤੋਂ ਪੈਦਾ ਹੈ ਪਾਣੀ ਦਾ ਬੁਲਬੁਲਾ ਨਹੀਂ ਕਹਿੰਦੇ ਪਾਣੀ ਤੋਂ ਪੈਦਾ ਹੋਇਆ ਔਰ ਪਵਨ ਕੀ ਹੈ ਪਵਨ ਦਾ ਥੰਮਾ ਪਵਨ ਗੁਰੂ ਦੇ ਪਵਨ ਗੁਰੂ ਨੇ ਨੂੰ ਥੰਮਿਆ ਹੋਇਆ ਹੈ ਉਹਦਾ ਆਸਰਾ ਹੈ ਜਲ ਕੀ ਪੀਤ ਪਵਨ ਦਾ ਥੰਮਾ ਰਖਤ ਬੂੰਦ ਦਾ ਹਾੜ ਮਾਸ ਨਾੜੀ ਕੋ ਪਿੰਜਰ ਪੰਛੀ ਬਸੇ ਦੋਏ ਚੀਜ਼ਾਂ ਦੀ ਜਲਦੀ ਇਕੱਠੀ ਗੱਲ ਹੈ ਸਰੀਰ ਦੀ ਵੀ ਵਿਦੇਹੀ ਦੀ ਵੀ ਦੇਹੀ ਵਿਦੇਹੀ ਦੀ ਵੀ ਦੇਹੀ ਦੋਵੇਂ ਲੋਕਾਂ ਦਾ ਸੱਚ ਹੈ ਪਰ ਲੋਕ ਪਰਲੋਕ ਦਾ ਸੱਚ ਹੈ ਪਰ ਸੰਸਾਰ ਗੁਰੂ ਸਟਾਰਟ ਕਿੱਥੋਂ ਹੋਣਾ ਸਾਡਾ ਸੰਪਰਕ ਸ਼ਬਦ ਗੁਰੂ ਤੋਂ ਸਟਾਰਟ ਸ਼ਬਦ ਕਰਨਾ ਨੂੰ ਸੁਣਨਾ ਸ਼ਬਦ ਅੱਖਾਂ ਦੇ ਦੇਖਣ ਦਾ ਵਿਸ਼ਾ ਨਹੀਂ ਹੈ ਗੁਰਬਾਣੀ ਸ਼ਬਦ ਦਾ ਅਖਰੀ ਰੂਪ ਹੈ ਇਹ ਅੱਖਰ ਨੇ ਸ਼ਬਦ ਨਹੀਂ ਹੈ ਅੱਖਰ इन अखरा में कोई गुरमुख खोजे तासर लेख ना वही ਈਵੜੀ ਈੜੀ ਨੂੰ ਕਹਿੰਦੇ ਨੇ ਆਦਪੁਰਖ ਹੈ ਦਾਤਾ ਆਦਪੁਰਖ ਹੈ ਕਰਤਾ ਕਰਤਾ ਆਦਪੁਰਖ ਹੈ ਸ਼ਬਦ ਕਰਤਾ ਹੈ ਹੁਕਮ ਕਰਤਾ ਹੈ ਇਹ ਤਾਂ ਹੁਕਮ ਨਹੀਂ ਈਵੜੀ ਆਦਪੁਰਖ ਹੈ ਕਰਤਾ ਆਪੇ ਸੱਚਾ ਸੋਈ ਆਪੇ ਸੱਚਾ ਸੋਏ ਇਨ ਅਖਰਾ ਮੈਂ ਕੋਈ ਗੁਰਮੁਖ ਖੋਜੇ ਤਾਰ ਲੈ ਤਾਂ ਸਰ ਲੇਖ ਰਹਾ ਗੁਰੂ ਨਾਨਕ ਪੱਟੀ ਅਖਰਾ ਇਨ ਅਖਰਾ ਮੈਂ ਅੱਖਰ ਤਾਂ ਉਹ ਲਿਖਦੇ ਨੇ ਅਸੀਂ ਇਹਨੂੰ ਸ਼ਬਦ ਕਹਿਣ ਲੱਗੇ ਇਹ ਸ਼ਬਦ ਦਾ ਅਖਰੀ ਰੂਪ ਹੈ ਅਖਰੀ ਲਿਖਣ ਬੋਲਣ ਬਾਣ ਜਾਂ ਬੋਲਾਂਗੇ ਫਿਰ ਬਾਣੀ ਹੈ ਫਿਰ ਸ਼ਬਦ ਹੈ ਲਿਖਤ ਵਿੱਚ ਅੱਖਰ ਸ਼ਬਦ ਕੰਨਾਂ ਦਾ ਵਿਸ਼ਾ ਹੈ ਸ਼ਬਦ ਵਿੱਚ ਪਵਨ ਆਊਗੀ ਕੰਨਾਂ ਨੂੰ ਸੁਣੂਗੀ ਟੇਪ ਰਿਕਾਰਡ ਹੋ ਜੂਗੀ ਅੱਖਰਾਂ ਦੀ ਫੋਟੋ ਹੋਊਗੀ ਫੋਟੋ ਲੈ ਸਕਦੇ ਪੜ੍ਹਨੀ ਪਊਗੀ ਤੇ ਜਿਹੜੀ ਆਡੀਓ ਰਿਕਾਰਡਿੰਗ ਹੈ ਬੋਲੀ ਹੋਈ ਵੀ ਰਿਕਾਰਡ ਹੋ ਜੂਗੀ ਹਾਂ ਟੇਪ ਰਿਕਾਰਡ ਉਹ ਕੰਨਾਂ ਵਾਲੇ ਹੁੰਦੇ ਜਾਊ ਆਡੀਓ ਨੂੰ ਦੇਖ ਜਾਓ ਖਾਣਾ ਤਾਂ ਕੁਝ ਨਹੀਂ ਲੱਭਦਾ ਆਡੀਓ ਦੀ ਕੈਸਟ ਲੈ ਲਓ ਦੇਖੀ ਜਾਓ ਤੂਬ ਦੇਈ ਜਾਓ ਜੋ ਮਰਜ਼ੀ ਕਰੀ ਜਾਓ ਕੋ ਲੱਭੂ ਜੋ ਲੱਭੂਗਾ ਨੂੰ ਸੁਣੇ ਤੇ ਉਹ ਕੰਨਾਂ ਦਾ ਵਿਸ਼ਾ ਸ਼ਬਦ ਆ ਅੱਖਰਾਂ ਦਾ ਫਰਕ ਅਸੀਂ ਉਲਟਾਉਂਦਾ ਬੁੱਧੀਹੀਨ ਸੀ ਨਾ ਇਹ ਬੁੱਧੀਹੀਨਤਾ ਦੀ ਪਹਿਲੀ ਨਿਸ਼ਾਨੀ ਹੈ ਸਾਡੀ ਸ਼ਬਦ ਗੁਰੂ ਸ਼ਬਦ ਗੁਰੂ ਦਾ ਰੌਲਾ ਪਾਉਂਦੇ ਬੁੱਧੀ ਨਾ ਜਿਹੜੇ ਹੁੰਦੇ ਨੇ ਨਾ ਉਹ ਬੁੱਧੀ ਇਹਨਾਂ ਦੀ ਪਤਾ ਲੱਗ ਜਾਂਦਾ ਇਹਦਾ ਮਤਲਬ ਬੁੱਧੀ ਹੀ ਨੇ ਸਾਰੇ ਸਿਰ ਕਿਸੇ ਨੇ ਕਿੰਤੂ ਪ੍ਰੰਤੂ ਕੀਤਾ ਹੀ ਨਹੀਂ ਵੀ ਕੀ ਕਹਿੰਦੇ ਹੋ ਤੁਸੀਂ ਕਿਉਂ ਮੂਰਖ ਬਣੇ ਹੋਏ ਹੋ ਗਲਤ ਕਿਉਂ ਕਹਿੰਦੇ ਗੁਰਬਾਣੀ ਦੇ ਉਲਟ ਚੱਲਦੇ ਹੋ ਤੁਸੀਂ ਤਾਂ ਕੋਈ ਟੋਕਣ ਵਾਲਾ ਹੈ ਹੀ ਨਹੀਂ ਅਸਲ ਦੀ ਗੁਰਬਾਣੀ ਨੂੰ ਸੀਰੀਅਸਲੀ ਲਿਆ ਹੀ ਨਹੀਂ ਸਿੱਖਾਂ ਨੇ ਬਹੁਤ ਹੀ ਸੀਰੀਅਸ ਲੈਣ ਵਾਲੀ ਹੈ ਕਹਿੰਦੇ ਗੱਲ ਨਹੀਂ ਹੈ ਮੈਨੂੰ ਟੇਕਿਆ ਮੱਥਾ ਤੁਸੀਂ ਆਪਣੇ ਕੰਮ ਲੱਗੋ ਹੁਣ ਚਲੇ ਥੋੜਾ ਬਹੁਤ ਜੇ ਸੁਣਿਆ ਕਰੋ ਮੱਥਾ ਟੇਕ ਕੇ ਕੰਮ ਲੱਗ ਜਾਏਗਾ ਮੱਥਾ ਟੇਕਣ ਦਾ ਮਤਲਬ ਹੈ ਵੀ ਬਾਬਾ ਸਾਤੇ ਨਹੀਂ ਮੰਨ ਹੁੰਦਾ ਕਹਿਣਾ ਤੇਰਾ ਸਰਮਥਿਆ ਹੈ ਕਹਿਣਾ ਸਰਮਥਿਆ ਸਭ ਕੁਝ ਸੱਚਾ ਪਰ ਸਾਡੇ ਵਾਸਤੇ ਦੀ ਗੱਲ ਨਹੀਂ ਤੈਨੂੰ ਮੱਥਾ ਟੇਕਿਆ ਬਸ ਹੁਣ ਹੁਣ ਸੇ ਕੰਮ ਚੱਲੇ ਜਦੋਂ ਵੇ ਮੰਨ ਲਵਾਂ ਮੱਥਾ ਟੇਕਣ ਦਾ ਵੀ ਸਾਡਾ ਕੰਮ ਨਾ ਰੋਗ ਨਾਣੇ ਪਾੜ ਲੈਣ ਤੇ ਹੋਰ ਨਾ ਭੁੱਖੇ ਮਰੀਏ ਜਾਂ ਤਾਂ ਮੱਥਾ ਟੇਕਣ ਦਾ ਇਹ ਮਤਲਬ ਹੈ ਇਹ ਝੂਠਿਆਂ ਦਾ ਮਤਲਬ ਹੈ ਸੱਚਿਆਂ ਦਾ ਮਤਲਬ ਇਹ ਹੈ ਮੱਥਾ ਟੇਕਣ ਦਾ ਸੱਚਿਆਂ ਦੀ ਕਮਿਟਮੈਂਟ ਹੈ ਮੱਥਾ ਟੇਕਣਾ ਵੀ ਅੱਖਰ ਅੱਖਰ ਮੰਨਾਂਗੇ ਚਾਹੇ ਸਰੀਰ ਵੀ ਪੁਰਜਾ ਪੁਰਜਾ ਹੋ ਕੇ ਚੱਲੇ ਇਕਰਾਮ ਨਾ ਛੋਡੂ ਬੁਰਾ ਗਾਲ ਰਾਮ ਨਾ ਛੋਡੂ ਸਰੀਰ ਕਲ ਜਾਏ ਸਰੀਰ ਕਲੇ ਹੈ ਨਾ ਜੀ ਜੀਨੇ ਸਰੀਰ ਕਲੇ ਚਲੀ ਜਾਵੇ ਤਾਂ ਰਾਮ ਨਾ ਛੋਡੂ ਇੱਕੋ ਮੱਥਾ ਟੇਕਣਾ ਹੋਵੇ ਦੋਹਾਂ ਮੱਥਾ ਟੇਕਣ ਦੀ ਫਰਕ ਗੁਰਮੁਖ ਦਾ ਜਿਹੜਾ ਮੱਥਾ ਟੇਕਣਾ ਇੱਕੇ ਵਾਰ ਹੁੰਦਾ ਬਸ ਇੱਕ ਵਾਰ ਉਹਨੇ ਮੰਨ ਲਿਆ ਉਹਦਾ ਸਰ ਦੁਬਾਰਾ ਉੱਠਿਆ ਹੀ ਨਹੀਂ ਜਿਹੜਾ ਸਭ ਦੁਬਾਰਾ ਉੱਠ ਗੜਿਆ ਉਹਦਾ ਬੁੱਕਰ ਗਿਆ ਉਹ ਮਾਨ ਕਰਕੇ ਮੱਥਾ ਟੇਕਣ ਦੀ ਸਰਕਾਰ ਕਰਕੇ ਟੇਕਣ ਦਾ ਡਰਾਮਾ ਹੈ ਉਹ ਗ੍ਰੰਥੀ ਹਰ ਵਕਤ ਰਹਿੰਦਾ ਗੁਰਦੁਆਰੇ 'ਚ ਕਾਲਾ ਇਧਰ ਉਧਰ ਜਾਂਦਾ ਮੱਥਾ ਹੀ ਟੇਕੀ ਜਾਵੇ ਫਿਰ ਤੁਸੀਂ ਉਹ ਕਹੋਗੇ ਵੀ ਹੋਰ ਤਾਂ ਕੰਮ ਨਹੀਂ ਨੂੰ ਇਹੀ ਕੰਮ ਹੈ ਸਾਰਾ ਦਿਨ ਅਸੀਂ ਜਾਂਦੇ ਗੁਰਦੁਆਰੇ ਫਿਰ ਜਾ ਕੇ ਮੱਥਾ ਟੇਕਦੇ ਨੰਗਦੇ ਬੜਦੇ ਵੀ ਚਲੋ ਰਾਹ ਦੇ ਵਿੱਚ ਝੁਕਾ ਲੈਂਦੇ ਪਰ ਉਹਦਾ ਉੱਥੇ ਹੀ ਰਹਿਣਾ ਹਰ ਵਕਤ ਉਹ ਕੀ ਕਰੇ ਜੇ ਉਹ ਇਦਾਂ ਹੀ ਕਰਨ ਲੱਗੇ ਇਧਰ ਉਧਰ ਜਾਂਦਾ ਫਿਰ ਤੁਹਾਨੂੰ ਫਿਰ ਉਹਨੂੰ ਹੱਸੋਗੇ ਤੁਸੀਂ ਵੀ ਕੀ ਕਰਦੇ ਇੱਕ ਕਮਿਟਮੈਂਟ ਹੈ ਮੱਥਾ ਟੇਕਣਾ ਸਾਡੇ ਜਦੋਂ ਨੇ ਸਵਾਲ ਕੀਤਾ ਸੀ ਉਹਨਾਂ ਨੇ ਮੁਸਲਮਾਨ ਨੇ ਅਨੰਦਪੁਰ ਸਾਹਿਬ ਕਿ ਤੁਸੀਂ ਮੱਥਾ ਕਿਉਂ ਟੇਕਦੇ ਹੋ ਇਹਨੂੰ ਇਹੀ ਜਵਾਬ ਦਿੱਤਾ ਸੀ ਸਾਡਾ ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਗੁਰਬਾਣੀ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਦਾ ਵੀ ਸਾਡਾ ਨਾਲ ਪਰਮੇਸ਼ਰ ਦਾ ਸੰਪਰਕਤਾ ਜੋ ਹੈ ਇਹ ਸਾਨੂੰ ਦੱਸਿਆ ਜਿਹਦੇ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਉਹਨਾਂ ਨੇ ਦੱਸਿਆ ਭਗਤਾਂ ਨੇ ਦੁਨੀਆ ਵਿਸ਼ਵਾਸ ਕਰਦੀ ਹੈ ਭਗਤਾਂ ਤੇ ਵੀ ਇਹ ਭਾਈ ਪਰਮੇਸ਼ਰ ਦੀ ਬਾਣੀ ਉਹਦਾ ਹੁਕਮ ਹੈ ਉਹਦਾ ਉਪਦੇਸ਼ ਹੈ ਇਹਨੂੰ ਮੰਨੇ ਤੇ ਤੁਹਾਡਾ ਕਲਿਆਣ ਹੋ ਜੂ ਜੀਵਨ ਦਾ ਮਨੋਰਥ ਪੂਰਾ ਹੋ ਜੂ ਜੇ ਮੰਨੋ ਅਸੀਂ ਮੰਨਣ ਦੀ ਕਮਿਟਮੈਂਟ ਕੀਤੀ ਹੈ ਮੱਥਾ ਟੇਕਣ ਨੂੰ ਅਸੀਂ ਮੰਨ ਲਿਆ ਇੱਕ ਰਾਜੇ ਨੂੰ ਰਾਜਾ ਨਾ ਮੰਨਣਾ ਮੱਥਾ ਟੇਕਣਾ ਜੇ ਰਾਜਾ ਰਾਜੇ ਨੂੰ ਆ ਕੇ ਝੁਕ ਗਿਆ ਤਾਂ ਉਹਨੇ ਆਪਣਾ ਉੱਚਾ ਮੰਨ ਲਿਆ ਤੂੰ ਰਾਜਾ ਮੈਂ ਹੁਣ ਤੇਰੇ ਅਧੀਨ ਮੱਥਾ ਟੇਕਣ ਤੋਂ ਖੜਨਾ ਹੁੰਦਾ ਉਹਦੀ ਅਧੀਨਗੀ 'ਚ ਚੱਲਣਾ ਤਾਂ ਇਸ ਨੀਅਤ ਨਾਲ ਮੱਥਾ ਟੇਕਦੇ ਫਿਰ ਤਾਂ ਅਗਲ ਦੀ ਗੱਲ ਹੈ ਜੇ ਤਾਂ ਗੁਰੂ ਤਾਂ ਮੰਨਦੇ ਆ ਕਿ ਅਸੀਂ ਇਹਦੀ ਗੱਲ ਮੰਨ ਕੇ ਇਹਦੀ ਰੋਸ਼ਨੀ 'ਚ ਚੱਲਣਾ ਆਪਣੀ ਮੱਤ ਤਿਆਗਣੀ ਹੈ ਇਹਦੀ ਮੱਤ ਲੈਣੀ ਹੈ ਫਿਰ ਤਾਂ ਗੁਰੂ ਅਸੀਂ ਮੰਨਦੇ ਆ ਜੇ ਆਪਣੀ ਮਤ ਤਿਆਗਦੇ ਨਹੀਂ ਇਹਦੀ ਲੈਂਦੇ ਨਹੀਂ ਫਿਰ ਗੁਰੂ ਮੰਨਣ ਦੀ ਸਾਡਾ ਫਰਾਡ ਹੈ ਬੇਈਮਾਨੀ ਹਿਰਦਾ ਸ਼ੁੱਧ ਨਹੀਂ ਹੈ ਗੁਰੂ ਮੰਨਣ ਚ ਵੀ ਉਹਨੂੰ ਧੋਖਾ ਦਿੰਦੇ ਆ ਵੀ ਮੰਨਦਾ ਗੁਰੂ ਆ ਕਰਾਂਗੇ ਮਰਜ਼ੀ ਕੁਰਾਨ ਦਾ ਘਾਰਾ ਹੀ ਨਾ ਡਾਲੇ ਪੜਦੇ ਐਨ ਘੋਟਾ ਲਾ ਲਿਆ ਪਰ ਗੁਰੂ ਕਿਸੇ ਨੂੰ ਨਹੀਂ ਬਣਿਆ ਉਹ ਗੱਲ ਹੈ ਸਾਡੀ ਬਾਣੀ ਵੀ ਪੜ ਲਈ ਇਤਿਹਾਸ ਵੀ ਪੜ ਲਿਆ ਇਤਿਹਾਸ ਦਾ ਗੁਰੂ ਮਨਾਉਂਦਾ ਸਮਝ ਗੁਰੂ ਨੂੰ ਗੁਰੂ ਮੰਨੋ ਇੱਕ ਗੱਲ ਜ਼ਰੂਰ ਇਤਿਹਾਸ ਕਹਿੰਦੇ ਗੁਰੂਆਂ ਨੂੰ ਗੁਰੂ ਮਨਾਉਂਦਾ ਪਰ ਅਸੀਂ ਤਾਂ ਉਹ ਵੀ ਨਹੀਂ ਮੰਨਿਆ ਉਹ ਜੇ ਮੰਨਦੇ ਗੁਰ ਕਹਿਆ ਸਾ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਵਾਲੀ ਗੱਲ ਨਾ ਮੰਨ ਅਸ ਕਹਿੰਦੇ ਨੇ ਮੰਨਦੇ ਨਹੀਂ ਇਹ ਕਮਜ਼ੋਰੀ ਹੈ ਇਹ ਕਮਜ਼ੋਰੀ ਲੈ ਕੇ ਡੁੱਬੂਗੀ ਇਹ ਕਮਜ਼ੋਰੀ ਲੈ ਕੇ ਡੁੱਬ ਜੂਗੀ ਇਹ ਕਮਜ਼ੋਰੀ ਛੱਡਣੀ ਪਊ ਜਿਹੜਾ ਛੱਡ ਦੂਗਾ ਬਚੂਗਾ ਡੁੱਬਣ ਤੇ ਇਹ ਗੱਲ ਕਪਟ ਨੂੰ ਇਹ ਕਪਟ ਹੈ ਕਹਿਣਾ ਗੁਰੂ ਮੰਨਣਾ ਹੈ ਨਾ ਇਹ ਕਪਟ ਹੈ ਜਿਹੜਾ ਇਹ ਕਪਟ ਤਿਆਗ ਨੂੰ ਉਹ ਬਚ ਗਿਆ ਜਿਹੜਾ ਨਹੀਂ ਤਿਆਗੂਗਾ ਉਹ ਤਾਂ ਮਰਿਆ ਮਰਾਇਆ ਹੀ ਹੈ ਮਰਨਾ ਡੁੱਬਣਾ ਨੇ ਕੀ ਡੁੱਬਿਆ ਉਹਦਾ ਹੀ ਡੁੱਬਦਾ ਤਾਂ ਉਹਦਾ ਖਤਰਾ ਜਿਹੜਾ ਤਰਿਆ ਹੋਇਆ ਹੋਵੇ ਤਰਿਆ ਹੋਇਆ ਕੋਈ ਵੀ ਨਹੀਂ ਹੈ ਨਹੀਂ ਤਾਂ ਬੁੱਢੇ ਭਾਈ ਕਹਿੰਦਾ ਕਿ ਵੀ ਡੁੱਬੇ ਹੋਏ ਤਾਂ ਹਾਂ ਹੀ ਬੁੱਢਾ ਥਾ ਕਹਿੰਦਾ ਉਹ ਉਬਰਿਆ ਡੁੱਬਿਆ ਤਾਂ ਥਾਂ ਜਦ ਮਾਲਾ ਫੇਰਦਾ ਤਾਂ ਜਦ ਵੀ ਡੁੱਬਿਆ ਹੋਇਆ ਸੀ ਬੂਟਾ ਥਾਂ ਉਹ ਉਭਰਿਆ ਗੁਣ ਕੀ ਲਹਿਰ ਚ ਬਕ ਉਹ ਜਦ ਗੁਣ ਕੀਤਾ ਨਾ ਬਾਣੀ ਦੇ ਗੁਣ ਬਿਨ ਗੁਣ ਕੀਤੇ ਭਗਤ ਨਾ ਹੋਏ ਜਦ ਗੁਰਬਾਣੀ ਨੇ ਗੁਣ ਕੀਤਾ ਗੁਰਬਾਣੀ ਮੰਨੀ ਨਾ ਫਿਰ ਗੁਣ ਕੀਤਾ ਫਿਰ ਉਭਰਿਆ ਮਾਤਾ ਡੁੱਬੇ ਹੋਏ ਨੇ ਸਾਰੇ ਹੀ ਮਾਤਾ ਧਰਤ ਮਹਤ ਮਾਤਾ ਧਰਤ ਮਹਤ ਧਰਤ ਦੋ ਕਿਸਮ ਦੀ ਤਾਂ ਵੀ ਧਰਤੀ ਹੈ ਉੱਥੇ ਨਾਮ ਵੀ ਜਿਹੜੇ ਆ ਵੀ ਧਰਤੀ ਹੈ ਧਰਮਸਾਲ ਪਾਣੀ ਕਿਤਾਬ ਅੰਮ੍ਰਿਤ ਪਾਣੀ ਪਾਣੀ ਗਿਆਨ ਅੰਮ੍ਰਿਤ ਹੈ ਗਿਆਨ ਅੰਮ੍ਰਿਤ ਹੈ ਜਿਹੜਾ ਸ਼ਬਦ ਦੇ ਵਿੱਚ ਸਮਝ ਆ ਸੋਝੀ ਆ ਗਿਆਨ ਉਮਰ ਉਹੀ ਤਾਂ ਪੜ੍ਹਨੀ ਉਹਦੇ ਨਾਲ ਜਨਮ ਪਦਾਰਥ ਹੋਣਾ ਜਨਮ ਕਿਹਦਾ ਹੋਣਾ ਜੀਵ ਦਾ ਸਤਗੁਰ ਦਾ ਜਨਮ ਕਿਹਦਾ ਹੋਣਾ ਉਸੇ ਨਾਲ ਹੋਣਾ ਉਹੀ ਅਮਰਤ ਹੈ ਚਾਹੇ ਉਹੀ ਖਾਣਾ ਉਹੀ ਬੰਨ ਸੱਚ ਖਾਣਾ ਸੱਚ ਬੰਨ ਗਿਆਨ ਅਮਰਤ ਹੈ ਮਾਤਾ ਧਰਤ ਮਾਤਾ ਧਰਤ ਮਾਤਾ ਜਿਹੜੀ ਧਰਤੀ ਹੈ ਸਰੀਰ ਹੈ ਚਾਹੇ ਇਹਦਾ ਵੀ ਮਹੱਤਵ ਹੈ ਆਪਣੀ ਜਗ੍ਹਾ ਹਿਰਦੇ ਦਾ ਵੀ ਮਤਲਬ ਹੈ ਹਿਰਦਾ ਵੀ ਆਕਾਸ਼ ਹੈ ਅੰਦਰ ਉਹਦੇ ਜੇ ਨਾਮ ਜੰਮਣਾ ਹੈ ਇਹਦੇ ਬਿਨਾ ਹਿਰਦਾ ਹੈ ਨਹੀਂ ਸਰੀਰ ਵਿੱਚ ਸਰੀਰ ਬਿਨਾ ਹਿਰਦਾ ਹੈ ਨਹੀਂ ਸਰੀਰ ਬਿਨਾ ਕੰਨ ਹੈ ਨਹੀਂ ਸਰੀਰ ਬਿਨਾ ਗਿਆਨ ਮਿਲਣਾ ਨਹੀਂ ਸਰੀਰ ਦਾ ਮਤਲਬ ਹੈ ਇਹਦੇ ਬਿਨਾ ਡਿਵੈਲਪਮੈਂਟ ਨਹੀਂ ਹੋ ਸਰੀਰ ਦਾ ਵੀ ਮਤਲਬ ਹੈ ਹਿਰਦੇ ਦਾ ਵੀ ਮਹੱਤਵ ਵੀ ਤਾਂ ਉੱਥੇ ਵੀ ਜੇ ਨਾਮ ਦਾ ਹਿਰਦੇ ਜੇ ਵੀ ਜੇ ਜਾਣਾ ਪਰ ਧਰਤੀ ਧਰਮਸਾਲ ਨਾਲ ਸ਼ਰੀਰ ਦਾ ਸੰਬੰਧ ਹੈ ਇਹ ਮਿੱਟੀ ਇੱਥੇ ਦੀ ਹੈ ਇਹ ਮਿੱਟੀ ਧਰਤੀ ਦਾ ਹਿੱਸਾ ਸਰੀਰ ਧਰਤੀ ਦਾ ਹਿੱਸਾ ਧਰਤੀ ਉਹ ਰਾਗ ਹੈ ਜੀ ਤਨ ਕਰੇਤ ਖੇਤ ਤਨ ਨਿਰਮਤ ਰੰਚ ਕਰੇਤ ਖੇਤ ਤਨ ਨਿਰਮਲ ਅਜਰੀਰ ਦਾ ਖੇਤ ਬਣਾਤਾ ਦੁਰਲਭ ਦੇਹ ਸਵਾਰ ਤਰੀ ਜਿਹੜੀ ਦੇਹ ਬਣਾਤੀ ਥੋੜੀ ਜੀ ਮਿੱਟੀ ਲਈ ਸੀ ਮਾਤਾ ਤੱਕ ਮਾਤਾ ਹੈ ਜਾਨੋ ਹਿਰਦੇ ਜੋਣਾ ਧਰਤੀ ਜੀ ਜਨਮ ਹੋਣਾ ਇੱਥੇ ਵੀ ਧਰਤੀ ਜੰਮਦਾ ਸਭ ਕੁਝ ਇਹ ਧਰਤੀ ਨੂੰ ਵੀ ਮਾਂ ਕਹਿੰਦੇ ਪਰ ਆਤਮਾ ਦੀ ਮਾਂ ਨਹੀਂ ਹੈ ਸਰੀਰ ਦੀ ਮਾਂ ਹੋ ਸਕਦੀ ਸਰੀਰ ਦੀ ਸਰੀਰ ਦੀ ਖਰਾਕ ਇਹਦੇ ਵਿੱਚੋਂ ਹੈ ਨਾ ਆਤਮਾ ਦੀ ਮਾਂ ਨਹੀਂ ਹੈ ਆਤਮਾ ਨਹੀਂ ਆਤਮਾ ਤੂੰ ਮੇਰਾ ਪਤਾ ਤੂੰ ਹੈ ਮੇਰਾ ਮਾਤਾ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਰ ਜਗਤ ਆਤਮਾ ਦੀ ਮਾਂ ਨਹੀਂ ਪਰ ਜਿਹੜਾ ਬੀਜ ਹੈ ਜਿੰਨਾ ਜਿਹੜਾ ਆਤਮਾ ਬੀਜ ਹੈ ਨਾ ਹੁਣ ਡਾਲ ਹੈ ਨਾ ਡਾਲ ਤੋਂ ਬਾਅਦ ਸ਼ਬਦ ਬੀਜ ਹੈ ਬੀਜ ਇਹ ਜੋ ਜੰਮਣੇ ਜਾੜੇ ਚ ਜੰਮਣੀ ਹੈ ਪਹਿਲਾਂ ਦੇ ਜੜ ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਉੱਪਰ ਤਾਂ ਛਾ ਹੋ ਜੇ ਉੱਪਰ ਬਾਹਰ ਆਜੂ ਜੇ ਵਿੱਚੇ ਹੀ ਮਰ ਗਿਆ ਨਾ ਪ੍ਰਗਟ ਨਾ ਕੀਤਾ ਕਿਉਂ ਨਹੀਂ ਹੋਣੀ ਕਿਉਂ ਹੋਏ ਬਿਨਾ ਫੜ ਨਹੀਂ ਲੱਗਣਾ ਉਹ ਬੁੱਲਾ ਅੰਦਰੇ ਮਰ ਗਿਆ ਧਰਤੀ ਤੋਂ ਬਾਹਰ ਨਹੀਂ ਆਇਆ ਪਹਿਲਾਂ ਦੇ ਜੜ ਅੰਦਰ ਜੰਮੇ ਪਹਿਲਾਂ ਗਿਆਨ ਅੰਦਰ ਜੜ ਦਿੰਦਾ ਅੰਦਰ ਪੈਦਾ ਹੁੰਦਾ ਆ ਜਿਹੜਾ ਲੈ ਰਹੇ ਆ ਨਾ ਗਿਆਨ ਅੰਦਰ ਇਹ ਇਹਦੀ ਜੜ ਜੋ ਅਜੋ ਤਾਂ ਜੜ ਜੜ ਫੜੂ ਤਾਂ ਜੇ ਮੰਨਾਂਗੇ ਇਹ ਗਿਆਨ ਜੇ ਮੰਨਾਂਗੇ ਤਾਂ ਜੜ ਫੜਨੀਆਂ ਨੇ ਪਹਿਲਾਂ ਦੇ ਕਹੀ ਨਾ ਉਪਜੈ ਉਪਜੈ ਵੀ ਜੰਮਈ ਹੈ ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛੋ ਜੇ ਬਾਹਰ ਪ੍ਰਗਟ ਕਰੂ ਉਹਨੂੰ ਗਿਆਨ ਨੂੰ ਤਾਂ ਛੋ ਛੋ ਕੀ ਹੋ ਛੋ ਕੀ ਹੋ ਨਾਤਾ ਮਾਤਾ ਸਤ ਬਲਵੰਡ ਵੀ ਨੇਕ ਜਨ ਜਿਨ ਬਹੁਤੀ ਛੋ ਸੰਤ ਛੋ ਹੁੰਦੀ ਹੈ ਛੋ ਕੀ ਹੁੰਦੀ ਹੈ ਸਭ ਉਹ ਪੱਤੇ ਲੱਗਦੇ ਨੇ ਵਾਤਾ ਹੀ ਹੁੰਦਾ ਬੇਲ ਨੂੰ ਉਹਦੀ ਉਹ ਛਾਂ ਹੈ ਕਿਹਦੇ ਨਾਲ ਜੁੜੇ ਹੁੰਦੇ ਨੇ ਮਾਤਾ ਬੇਲ ਮਾਤਾ ਨਾਲ ਜਿਹਦੇ ਜੁੜ ਗਏ ਜਿਆਦਾ ਹੋ ਹੋਗੀ ਪ੍ਰਗਟ ਕੀ ਹੋਣੀ ਹੈ ਪ੍ਰਗਟ ਮਤ ਹੋਣੀ ਹੈ ਆਪ ਥੋੜੀ ਪ੍ਰਗਟ ਹੋਣਾ ਉਹਦਾ ਕੀ ਪ੍ਰਗਟ ਹੋਣਾ ਮਤ ਪ੍ਰਗਟ ਕਰਦੀ ਉਹਨੇ ਮੁਰਗੀ ਮੱਤੇ ਪ੍ਰਗਟ ਹੋਣੀ ਹੈ ਰਾਮ ਰਾਤ ਰਬਤ ਮਤ ਪ੍ਰਗਟ ਆਈ ਮੱਤੇ ਪ੍ਰਗਟ ਹੋਣੀ ਹੈ ਹੋਰ ਉਹਨੇ ਆਪ ਪ੍ਰਗਟ ਕੀ ਹੋਣਾ ਉਹਨੇ ਮਤ ਪ੍ਰਗਟ ਕਰਨੀ ਹੈ ਮਤ ਪ੍ਰਗਟ ਕਰਨੀ ਉਹ ਆਪ ਪ੍ਰਗਟ ਹੋ ਜਾਣ ਹਰ ਕਾ ਭਗਤ ਪ੍ਰਗਟ ਹੈ ਉਹਨੇ ਆਪੇ ਪ੍ਰਗਟ ਹੋ ਜਾਣੇ ਬੋਲਣ ਵਾਲੇ ਨੇ ਗੱਲ ਦਾ ਬੋਲਣ ਵਾਲੇ ਪੈਣੀ ਹੈ ਗੱਲ ਜਦ ਕਰ ਮੂਗਲ ਚੜਾਇਆ ਗੱਲ ਜਿਹੜਾ ਜੰਮੂ ਬੋਲੂਗਾ ਗੱਲ ਤਾਂ ਉਹਦੇ ਪੈ ਜਾਣੀ ਹੈ ਗੱਲ ਸਾਰਾ ਸਿਆਪਾ ਇਹਨੇ ਕਹੀ ਹੈ ਜੀ ਆ ਗੱਲ ਹੈਗੀ ਨਾ ਪ੍ਰਗਟ ਆਪੇ ਹੋ ਗਿਆ ਉਹ ਉਹਦਾ ਇਸ ਗੱਲ 'ਚ ਪ੍ਰਗਟ ਹੈ ਕਿ ਇਹਨੇ ਕਹੀ ਹੈ ਐ ਕਿਉਂ ਕਹੀ ਹੈ ਇਹਦੇ ਮੂੰਹੋਂ ਕਿਉਂ ਨਿਕਲੀ ਹੈ ਅਸੀਂ ਸਾਰੇ ਮੰਨਦੇ ਆ ਜੀ ਸ਼ਬਦ ਗੁਰੂ ਹੈ ਕਾਦੇ ਕਹਿੰਦਾ ਇਹਨੂੰ ਕੌਣ ਉਹ ਤਾਂ ਤਾਂ ਕਹਿੰਦਾ ਗੁਰੂ ਕੌਣ ਹੈ ਕਿਆ ਤੁਸੀਂ ਕਹੋ ਕਿ ਗੁਰੂ ਦੀ ਗੱਲ ਆਪਾਂ ਮੰਨਣੀ ਨਹੀਂ ਰੈਜ਼ੋਲੂਸ਼ਨ ਪਾਸ ਕਰ ਲਓ ਭਾਈ ਜੋ ਆਪਾਂ ਨੇ ਕਾਦੀ ਹੋਈ ਮੰਨਣੀ ਉਹ ਗੁਰੂ ਵਾਲੀ ਗੱਲ ਨੂੰ ਛੱਡੋ ਨਹੀਂ ਮੰਨਣੀ ਸਾਰੇ ਇਕੱਠੇ ਹੋ ਕੇ ਪਾਸ ਕਰ ਲਓ ਫਿਰ ਅਸੀਂ ਦੇਖਾਂਗੇ ਮੰਨਣੀ ਹੈ ਕਿ ਨਹੀਂ ਮੰਨਣੀ ਫਿਰ ਅਸੀਂ ਸੋਚਾਂਗੇ ਕੀ ਕਰਨਾ ਖਬਰ ਅਸੀਂ ਕਹਿੰਦੇ ਵੀ ਅਸੀਂ ਤਾਂ ਭਾਈ ਗੁਰੂ ਜੀ ਮੰਨੋਗੇ ਅਸੀਂ ਤੁਹਾਨੂੰ ਛੱਡੇ ਫਿਰ ਅਸੀਂ ਆਪਣਾ ਫੈਸਲਾ ਦੇਖਾਂਗੇ ਅਸੀਂ ਕੀ ਕਰਨਾ ਪਹਿਲਾਂ ਤੁਸੀਂ ਆਪਣਾ ਤਾਂ ਕਰੋ ਹਾਲੇ ਤੁਸੀਂ ਗੁਰੂ ਦੀ ਗੱਲ ਮੰਨਣ ਨੂੰ ਨਹੀਂ ਹੋ ਸੀ ਸਿੱਖਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਗੁਰੂ ਦੀ ਗੱਲ ਨਹੀਂ ਮੰਨਣੀ ਬਾਣੀ ਮੰਨਣੀ ਕੋਈ ਲਾਜ਼ਮੀ ਨਹੀਂ ਸਿੱਖ ਪਾਤੇ ਤੁਸੀਂ ਗੱਲ ਦਾ ਤੇ ਫੈਸਲਾ ਕਰ ਲਓ ਉਹਦੇ ਬਾਅਦ ਅਸੀਂ ਸੋਚਾਂਗੇ ਵੀ ਅਸੀਂ ਹੁਣ ਤੁਹਾਡੇ ਨਾਲ ਖੜੇ ਹੋਣਾ ਹੈ ਜਾਂ ਗੁਰੂ ਨਾਲ ਖੜੇ ਹੋਣਾ ਬਾਤੀ ਗੱਲ ਹੈ ਹਾਂ ਉਹ ਗੱਲ ਹੈ ਤੁਸੀਂ ਕਹੋ ਵੀ ਤੁਸੀਂ ਗੁਰੂ ਨਾਲ ਨਹੀਂ ਖੜੇ ਅਰ ਤੁਹਾਡੇ ਕਰਦੇ ਅਸੀਂ ਗੁਰੂ ਨਾਲ ਖੜੇ ਆ ਤੁਸੀਂ ਨਹੀਂ ਖੜੇ ਫਿਰ ਝੂਠੇ ਜਿਹੜਾ ਗੁਰੂ ਨਾਲ ਨਹੀਂ ਖੜਾ ਝੂਠਾ ਉਹ ਹੈ ਜਿਹੜਾ ਗੁਰੂ ਨਾਲ ਖੜਾ ਬਾਣੀ ਨਾਲ ਖੜਾ ਉਹ ਕਿਵੇਂ ਝੂਠਾ ਉਹਨੂੰ ਝੂਠਾ ਸੰਸਾਰ ਨੇ ਨਹੀਂ ਮੰਨਣਾ ਸੰਸਾਰ ਵੀ ਝੂਠਾ ਮੰਨੇ ਕਰਤਾਰ ਨੇ ਨਹੀਂ ਮੰਨਣਾ ਸੁਣੀ ਜਾਵੇ ਸਾਰਾ ਸੰਸਾਰ ਕੀ ਫਰਕ ਪੈਂਦਾ ਕਰਤਾਰ ਨੇ ਨਹੀਂ ਮੰਨਣਾ ਉਹ ਝੂਠਾ ਹੈ ਹੀ ਨਹੀਂ ਨਾ ਉਹਨੂੰ ਕਰਤਾਰ ਮੰਨੇ ਜਿਵ ਸਰਾਤ ਦੋਇ ਦਾਈ ਦਾਇਆ ਜਿਵ ਸਰਾਤ ਦੋਇ ਦਾਈ ਸੰਸਾਰ ਦਾ ਜਿਵ ਸਰਾਤ ਚੰਦ ਸੂਰਜ ਨਾਲ ਸੰਬੰਧਤ ਹੈ ਸਾਡਾ ਜਿਵ ਸਰਾਤ ਅਗਿਆਨਤਾ ਗਿਆਨ ਨਾਲ ਸੰਬੰਧ ਅੰਦਰ ਨੇਰਾ ਗੱਲ ਦਾ ਚਾਨਣਾ ਜੇ ਅੰਦਰ ਚਾਨਣਾ ਹੈ ਤਾਂ ਦਿਨ ਹੈ ਤੇ ਅੰਦਰ ਨੇਰਾ ਹੈ ਰਾਤ ਹੈ ਦਾਈ ਦਾ ਦਾਈ ਦਾ ਦਾਈ ਜਨਮ ਦੇਣ ਵਾਲੀ ਹੁੰਦੀ ਦਾਈ ਜਨਮ ਦੇਣ ਵਾਲੀ ਹੁੰਦੀ ਜਨਮ ਚ ਸਹਾਇਤਾ ਕਰਨ ਵਾਲੀ ਹੁੰਦੀ ਹੈ ਜਨਮ ਦੇਣ ਵਾਲੀ ਵੀ ਨਹੀਂ ਹੁੰਦੀ ਜਨਮ ਦੇਣ ਵਾਲੀ ਮਾਂ ਹੁੰਦੀ ਹੈ ਦਾਇਆ ਗਾਹ ਬੜਾ ਹੋਣ ਪਾਲਣਾ ਕਰਨ ਵਾਲੀ ਹੁੰਦੀ ਕਾਇਆ ਹੁੰਦੀ ਹੈ ਪਰਵਰਿਸ਼ ਕਰਨ ਵਾਲੀ ਕਾਇਆ ਹੁੰਦੀ ਹੈ ਜਨਮ ਦੇ ਵਿੱਚ ਸਿਰਫ ਕਰਨ ਕਰਨਾ ਕੁਝ ਗਿਆਨ ਐਸਾ ਹੈ ਸ਼ੁਰੂ ਦਾ ਗਿਆਨ ਮਾਇਆ ਦਾ ਗਿਆਨ ਮਾਇਆ ਦਾ ਗਿਆਨ ਮੈਂ ਦਾਈ ਦਾ ਤੁਮ ਮਾਇਆ ਦਾ ਗਿਆਨ ਦਾਈ ਦਾ ਤੁਮ ਦਾਈ ਦਾ ਤੁਮ ਬਸ ਜੀਵਤ ਕੰਮ ਹੈ ਦਾ ਸਮਝਣ 'ਚ ਮਦਦ ਕਰਦਾ ਹੈ ਦਾਇਆ ਦਾ ਨਿਰਾਕਾਰੀ ਕਹਿੰਦੇ ਕਿ ਤਾਂ ਕਹਾ ਉਹ ਹੀ ਵਧਾਉਣਾ ਮਾਇਆ ਥੱਲੇ ਰਹਿ ਜਾਣੀ ਹੈ ਉੱਪਰ ਉੱਪਰ ਕਿਹਨੇ ਲੱਗੇ ਜਾਣਾ ਬੜਾ ਕਿਹਨੇ ਕਰਨਾ ਬੜਾ ਮਾਇਆ ਨਾਲ ਨਹੀਂ ਹੋਣਾ ਮਾਇਆ ਛੱਡ ਕੇ ਹੋਣਾ ਬੜਾ ਨਹੀਂ ਮਾਇਆ ਨਾਲ ਦਾਇਆ ਦਾ 10 ਸਾਲ ਤੱਕ ਵੀ ਰਹਿੰਦੀ 8 ਸਾਲ ਤੱਕ ਵੀ ਰਹਿੰਦੀ 7 ਸਾਲ ਤੱਕ ਵੀ ਰਹਿੰਦੀ ਤੇ ਬੜਾ ਕਰਦੀ ਬੜਾ ਗੁਰਮਤ ਨਹੀਂ ਕਰਦੇ ਬ੍ਰਹਮ ਗਿਆਨੀ ਦਾ ਮਨ ਪ੍ਰਗਾਸ ਜਿਹੜਾ ਪ੍ਰਗਾਸ ਕਰਨਾ ਹੈ ਉਹ ਗੁਰਮਤ ਨੇ ਕਰਨਾ ਹੈ ਮਾਇਆ ਦਾ ਗਿਆਨ ਨੇ ਪ੍ਰਗਾਸ ਨਹੀਂ ਕਰਦਾ ਮਾਇਆ ਦਾ ਗਿਆਨ ਨੇ ਗੁਰਮਤ ਦਾ ਗਿਆਨ ਸਮਝਣ ਦੀ ਮਦਦ ਕਰਦੀ ਸਰ ਚੱਲਣ ਗਿਆਨ ਅੰਦਰੋਂ ਚੱਲੇ ਨਾ ਸਮਝ ਆਉਣੀ ਸ਼ੁਰੂ ਹੋਵੇ ਕੁਝ ਮਦਦ ਦੇ ਮਦਦ ਹੈ ਬਸ ਕਿਸੇ ਹੱਦ ਤੱਕ ਬੰਦ ਰਹਿ ਗਿਆ ਦੀ ਹੋਰ ਕੁਝ ਨਹੀਂ ਹੈਗਾ ਖੇਲਾ ਸਰਵ ਜਗਤ ਸੰਸਾਰੀ ਗਿਆਨ ਦੀ ਕਿਸੇ ਜ਼ਿਆਦਾ ਦੂਰ ਤੱਕ ਬੰਦ ਨਹੀਂ ਹੈ ਪ੍ਰਮਾਣ ਨੇ ਸਾਡੇ ਕੋਲ ਪ੍ਰਮਾਣ ਤਾਂ ਉੱਥੇ ਹੀ ਛੱਡ ਦੇਣਾ ਪ੍ਰਮਾਣ ਲੰਬਾ ਨਹੀਂ ਜਾਂਦਾ ਸਾਡੇ ਬ੍ਰਿਕੀਆਂ ਨਹੀਂ ਪ੍ਰਮਾਣ ਜੁੰਦੀਆਂ ਬ੍ਰਿਕੀਆਂ ਇਹ ਜੇ ਹੁੰਦੀਆਂ ਪ੍ਰਮਾਣ ਚੋਂ ਮੋਟੀ ਮੋਟੀ ਸਮਝ ਆਉਂਦੀ ਹੈ ਇਹ ਬਰੀਕੀਆਂ ਦੀ ਖੋਜ ਫਿਰ ਸਾਰੀ ਉਹਦੀ ਉਹ ਬਰੀਕੀਆਂ ਜਾਂ ਨਿਕਲਦੀਆਂ ਨੇ ਨਾ ਫਿਰ ਨਿਰਾਕਾਰੀ ਮਨ ਮਤ ਬੁੱਧ ਚੋਂ ਨਿਕਲਦੀਆਂ ਨੇ ਫਿਰ ਵਿਚਾਰ ਚੋਂ ਨਿਕਲਦੀਆਂ ਨੇ ਬਰੀਕੀਆਂ ਵਿਚਾਰ ਚੋਂ ਨਿਕਲਦੀਆਂ ਸ਼ਬਦ ਦੀ ਵਿਚਾਰ ਚੋਂ ਜੇ ਦਿਵਸ ਰਾਤ ਦੋਏ ਗਾਈ ਦਾ ਜੋ ਸਮਝਿਆ ਉਹਦੇ ਵਿਚਾਰ ਚੋਂ ਨਿਕਲਦੀ ਹੋਈ ਜੇ ਬ੍ਰਿਕੀਆਂ ਦੇ ਨਾਲ ਮਿਸਾਲ ਨੂੰ ਲੈ ਕੇ ਚੱਲਾਂਗੇ ਫਿਰ ਉੜ ਜਾਵਾਂਗੇ ਮਿਸਾਲ ਤਾਂ ਛੱਡ ਹੀ ਦੀ ਹੁੰਦੀ ਹੈ ਜਦੋਂ ਜਿਵੇਂ ਕਮਲ ਹੈ ਹਿਰਦਾ ਕਮਲ ਦਾ ਚੱਕੜ ਜਿਹਾ ਹੁੰਦਾ ਗੰਦ ਜਿਹਾ ਹੁੰਦਾ ਹਿਰਦੇ ਚ ਗੰਦ ਹੁੰਦਾ ਹਿਰਦੇ ਕਮਲ ਪ੍ਰਗਾਸਿਆ ਕਮਲ ਦਾ ਭੁੱਲੇ ਭੁੱਲੇ ਲਿਆ ਥੱਲੇ ਵਾਲਾ ਹਿੱਸਾ ਨਹੀਂ ਲਿਆ ਡੰਡੀ ਤੋਂ ਥੱਲੇ ਵਾਲਾ ਡੰਡੀ ਦੀ ਨਾਲ ਲਈ ਡੰਡੀ ਮਾਇਆ ਜੀ ਜੋ ਪੈਦਾ ਹੋਇਆ ਕਮਲ ਉਹ ਨਹੀਂ ਲਿਆ ਕਮਲ ਲੈ ਲਿਆ ਕਮਲ ਦਾ ਭੁੱਲੇ ਭੁੱਲੇ ਦੇਖਿਆ ਥੱਲੇ ਵਾਲਾ ਹਿੱਸਾ ਨਹੀਂ ਦੇਖਿਆ ਥੱਲੇ ਦੇਖੋਗੇ ਉੱਥੇ ਛੱਪੜ 'ਚ ਨੂੰ ਜੀ ਨਹੀਂ ਕਰਦਾ ਉੱਥੇ ਤਾਂ ਉੱਥੇ ਕਮਲ ਹੁੰਦਾ ਹੁੰਦਾ ਕਮਲ ਹਿਰਦੇ ਜਿਆ ਪਰ ਸਰੀਰ ਦੇ ਵਿੱਚ ਤਾਂ ਗੰਦਾ ਹੈ ਸਰੀਰ ਸਰੀਰ ਨੂੰ ਦੇਖਣਾ ਕਮਲ ਨੂੰ ਦੇਖਣਾ ਜਿਵ ਸਰਾਦ ਦੂਈ ਨਹੀਂ ਜਿਵ ਸਰਾਦ ਦੂਈ ਦਾਈ ਦਾਇਆ ਖੇਲੇ ਸਰਲ ਜਗ ਖੇਲੇ ਸਰਲ ਜਗ ਇੱਕ ਗੁਣ ਲਈਦਾ ਕਿਸੇ ਜੀਵ ਦਾ ਸੂਰਜ ਹੈ ਦੋ ਜਾਂ ਤਿੰਨ ਗੁਣ ਹੁੰਦੇ ਨੇ ਕਿਸੇ ਵੀ ਚੀਜ਼ ਕਿਸੇ ਜ਼ਿਆਦਾ ਨਹੀਂ ਮਿਸਾਲ ਦੇ ਦੋ ਬਾਕੀ ਜਾਂ ਉਲਟੇ ਹੋਣ ਲੱਗ ਜਾਂਦੇ ਸੂਰਜ ਰੋਸ਼ਨੀ ਦੇ ਰਿਹਾ ਘਟ ਰਿਹਾ ਦੇ ਰਿਹਾ ਘਟ ਵੀ ਰਿਹਾ ਪਰਮੇਸ਼ਰ ਤਾਂ ਘਟ ਰਿਹਾ ਸੂਰਜ ਤਾਂ ਪੁਰਾਣਾ ਹੋ ਰਿਹਾ ਮਾਇਆ ਉਹ ਤਾਂ ਮਾਇਆ ਦੀ ਪੁਰਾਣਾ ਨਹੀਂ ਹੋ ਰਿਹਾ ਉਸ ਐਂਗਲ ਤੇ ਜਾ ਕੇ ਤੁਸੀਂ ਉਲਝੇ ਪੈ ਜਾਓ ਮਿਸਾਲ ਬਸ ਕੰਗੀ ਦੇਖੀ ਦੀ ਹੁੰਦੀ ਹੈ ਥੋੜਾ ਜਿਹਾ ਐਸਾ ਦੇਖੀ ਦੇ ਮਸਾਲ ਦਾ ਉੱਥੇ ਛੱਡਦੀ ਦੀ ਉਹਨੂੰ ਨਹੀਂ ਉਹ ਵਿਚਾਰ ਕਰਨਾ ਜੇ ਮਸਾਲ ਦਾ ਵਿਚਾਰ ਕਰਨ ਲੱਗ ਕੇ ਗਈ ਗੱਲ ਫਿਰ ਉਹ ਟੇਰਾ ਪੈ ਜੂ ਵਿਚਾਰ ਕਾਦੀ ਕਰਨੀ ਹੈ ਜੋ ਸਮਝੇ ਮਸਾਲ ਨਾਲ ਮਸਾਲ ਦੇ ਆਸਣਾ ਜਿਹੜੀ ਚੀਜ਼ ਸਮਝੇ ਉਹਦੀ ਵਿਚਾਰ ਕਰ ਕਿਉਂਕਿ ਸਮਝਣ ਵਾਲੀ ਚੀਜ਼ ਨਹੀਂ ਬੁੱਝਣ ਵਾਲੀ ਹੈ ਸੂਰਜ ਦੱਸਿਆ ਬੁੱਝਿਆ ਹੋਰ ਹੈ ਸਮੁੰਦਰ ਕਹਿਤਾ ਇਹ ਸਮੁੰਦਰ ਹੈ ਨਹੀਂ ਹੈ ਸੂਰਜ ਕਹਿੰਦਾ ਕਿ ਉਹ ਸੂਰਜ ਨਹੀਂ ਹੈ ਨਮੋ ਸੂਰਜ ਸੂਰਜ ਸਟੈਪ ਹੋਰ ਵਾਰਿਆ ਦਾ ਪਾ ਨੇ ਚੱਕ ਸੂਰਜ ਨਾ ਮੰਨ ਲਿਆ ਉਹ ਸੂਰਜ ਦੀ ਹੈ ਨਮੋ ਸੂਰਜ ਸੂਰਜ ਸੂਰਜ ਕਹਿੰਦਾ ਕਿ ਸੂਰਜ ਨੂੰ ਰੋਸ਼ਨੀ ਦੇਣ ਵਾਲਾ ਤੂੰ ਹੈ ਸੂਰਜ ਤਾਂ ਪੈਦਾ ਕੀਤਾ ਤੇਰੇ ਗਿਆਨ ਦੀ ਉਪਜਾ ਸੂਰਜ ਗਈ ਨਾ ਕਹਾਂ ਗੱਲ ਕਹਾਂ ਬਚਾਤੀ ਜਾਂ ਇੱਥੇ ਸੂਰਜ ਸੂਰਜ ਤੋਂ ਗਾਂ ਦੀ ਗੱਲ ਗੁਰਬਾਣੀ ਇਹ ਜਿਹੜੀਆਂ ਆਈ ਅੱਜ ਨਵੋ ਚੰਦਰ ਚੰਦਰੇ ਨਵੋ ਨਾਦ ਨਾਦੇ ਨਵੋ ਇੰਦਰ ਇੰਦਰੇ ਇਥੇ ਇੰਦਰ ਇੱਕ ਹੈ ਨਾਲ ਨਾਤੇ ਅਨਾਦ ਉਹ ਨੇ ਜਿਹੜੇ ਮੂੰਹੋਂ ਬੋਲੇ ਜਾਂਦੇ ਨੇ ਇਹਦੀ ਨਾਲ ਉਹ ਨਾਲ ਤੋਂ ਇਹਨਾਂ ਨੇ ਨਾਲ ਦੂਏ ਬਣਾਏ ਨੇ ਇਹ ਤਾਂ ਉਸ ਨਾਲ ਦੀ ਉਪਜ ਤੇ ਸਾਰੇ ਸੰਸਾਰ ਦੇ ਨਾਲ ਉਸ ਨਾਲ ਦੀ ਉਪਜ ਹੁਕਮ ਦੀ ਉਪਜ ਨੇ ਹੁਕਮ ਨਾਲ ਹੈ ਨਾਲ ਨਾਤੇ ਕਹਿ ਕੇ ਸੰਸਾਰ ਦੇ ਨਾਲ ਸਾਹਮਣੇ ਨੇ ਉਹ ਇਹ ਨਾਲ ਨਹੀਂ ਹੈ ਇਹਨਾਂ ਕੋਈ ਕੀ ਮਤਲਬ ਗੱਲ ਕਰਨ ਦਾ ਇਸ ਐਂਗਲ ਦੀ ਕੋਈ ਵਿਆਖਿਆ ਗੁਰਬਾਣੀ 'ਚ ਨਹੀਂ ਇਹ ਸੀ ਵਿਆਖਿਆ ਕਰਨ ਦੀ ਭਾਈ ਗੁਰਦਾਸ ਦੀ ਬਾਣੀ ਦੱਸੋ ਕਿੱਥੇ ਵਿਆਖਿਆ ਦਸਮ ਦੀ ਬਾਣੀ ਨੂੰ ਸਮਝਣ ਵਾਲੀ ਬੁੱਧੀ ਵੀ ਚਾਹੀਦੀ ਹੈ ਨਾ ਇਹਨੂੰ ਸਮਝਣ ਵਾਲੀ ਬੁੱਧੀ ਨਹੀਂ ਆ ਉਹਨੂੰ ਉਤਾਰ ਰਿਹਾ ਇਦੋਂ ਵੀ ਗਾਉਂ ਖਾ ਜਿਵੇਂ ਸਰਾਤ ਦੇ ਦਾਈ ਦਾਇਆ ਜਿਵੇਂ ਸਰਾਤ ਦੇ ਦਾਈ ਦਾਇਆ ਕਿੱਲੇ ਸਰੂਜ ਦਾਈ ਹੈ ਸ਼ੁਰੂ ਜਿਹੜਾ ਹੁੰਦਾ ਨਾ ਗਿਆਨ ਜਿੱਥੇ ਸਾਡਾ ਗਿਆਨ ਰੁਕਿਆ ਹੋਇਆ ਉੱਥੋਂ ਗਾਹਾਂ ਤੋਰ ਦਿੰਦਾ ਬੁੱਧੀ ਸਟਿੱਲਾ ਸੰਸਾਰ ਦੀ ਸਾਰੇ ਦੀ ਉੱਥੇ ਘੁੰਮ ਜਾਂਦੇ ਬ੍ਰਹਮ ਵਿਸ਼ਨੂੰ ਸ਼ਿਵ ਜੀ ਦੇ ਅੰਦਰ ਅੰਦਰ ਆਦਮੀ ਗੁਰੂ ਦੇ ਸਾਰੇ ਪੁੰਨ ਪਾਪ ਦੇ ਪੁੰਨ ਪਾਪ ਤੋਂ ਗਾਹਾਂ ਕਿਵੇਂ ਤੋਰੀਏ ਪੁੰਨ ਪਾਪ ਜੋ ਬੀਜਦੇ ਤੇ ਸਭ ਧਰਮ ਰਾਏ ਤੇ ਜਾਏ ਧਰਮ ਰਾਜ ਨੂੰ ਉਹੀ ਲੋਕ ਮੰਨਦੇ ਨੇ ਜਿਹੜੇ ਪੁੰਨ ਪਾਪ ਨੂੰ ਮੰਨਦੇ ਨੇ ਬੀਜਦੇ ਪੁੰਨ ਕੀ ਪੁੰਨ ਦਾਨ ਕਰਦੇ ਨੇ ਪਾਪ ਦਾ ਉਹਨਾਂ ਤੇ ਹੋ ਜਾਂਦੇ ਨੇ ਪਾਪ ਕਰਨਾ ਕੋਈ ਚਾਹੁੰਦਾ ਨਹੀਂ ਪਰ ਜੇ ਜਦ ਪਾਪ ਆਦਮੀ ਕਰਦਾ ਉਸ ਵੇਲੇ ਉਹ ਚੰਗਾ ਲੱਗਦਾ ਪਾਪ ਨੂੰ ਨਹੀਂ ਚੰਗਾ ਕੋਈ ਲੱਗਦਾ ਪਾਪ ਬੁਰਾ ਪਾਪੀ ਕੋ ਪਿਆਰਾ ਉਹਦੋਂ ਨੂੰ ਪਿਆਰਾ ਲੱਗਦਾ ਖੇਲੇ ਸਗਲ ਜਗਤ ਖੇਲੇ ਸਗਲ ਜਗਤ ਹੋਇਆ ਦਿਨ ਰਾਤ ਨੇ ਤੇ ਚੜ ਗਿਆ ਰਾਤ ਪੈ ਗਈ ਅਸਾਰਾ ਜਗਤ ਐਵੇਂ ਖੇਲਦਾ ਪਰ ਗੁਰਮੁਖ ਕਿਹੜੀ ਉਹ ਵੀ ਗਿਆਨ ਆ ਗਿਆਨ ਦਾ ਨਹੀਂ ਖੇਡ ਵੀ ਖੇਡ ਲੈ ਨਾਲ ਹਿਰਦੇ ਵਿੱਚ ਗਿਆਨ ਔਰ ਅਗਿਆਨਤਾ ਵੀ ਹੋ ਰਹੀ ਹੈ ਚੰਦ ਸੂਰਜ ਕੌਣ ਨੇ ਚਿਤ ਸੂਰਜ ਹੈ ਚੰਦ ਮਨ ਹੈ ਅੰਦਰਲੇ ਚੰਦ ਸੂਰਜ ਹੋਰ ਨੇ ਉੱਥੇ ਅੰਦਰ ਜਿਹੜਾ ਚਾਨਣਾ ਹੁੰਦਾ ਉਹ ਬਾਹਰਲੇ ਸੂਰਜ ਨਾਲ ਨਹੀਂ ਹੁੰਦਾ ਜੇ 100 ਜਾਂਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿੰਦ ਭੋਰ ਜਿੱਥੇ ਇਹ ਬਾਹਰਲੇ ਹਜ਼ਾਰ ਦੂਰ ਚਾਨਣ ਨਹੀਂ ਕਰਦੇ ਉੱਥੇ ਗਿਆਨ ਜਾਨਣ ਕਰਦੇ ਗੁਰਦਾ ਉਹਨਾਂ ਗਿਆਨ ਉੱਥੇ ਗਿਆਨ ਦਾ ਸੂਰਜ ਚੜਨਾ ਗਿਆਨ ਦਾ ਸੂਰਜ ਕੀ ਹੁੰਦਾ ਵਿਵੇਕ ਗਿਆਨ ਦਾ ਸੂਰਜ ਇੱਕ ਲਫ ਇੱਕ ਲਫ ਦੱਸਣਾ ਹੋਵੇ ਜਿਹਨੂੰ ਵਿਵੇਕ ਕਹਿੰਦੇ ਨੇ ਗਿਆਨ ਦਾ ਸੂਰਜ ਜਦ ਉਹ ਚੜਦਾ ਫੇਰ ਕੀ ਹੁੰਦਾ ਫਿਰ ਉਹ ਅਵਸਥਾ ਹੁੰਦੀ ਹੈ ਆ ਜਿਹੜੀ ਇੱਥੇ ਕਹੀ ਹੈ ਜਿੱਥੇ ਖੰਡ ਮੰਡਲ ਵਰ ਪੜ ਜੇ ਕੋ ਕਹੇ ਫਿਰ ਉਹ ਅਵਸਥਾ ਹੈ ਗਿਆਨ ਦਾ ਸੂਰਜ ਚੜਿਆ ਹੋਇਆ ਇੱਥੇ ਵਿਵੇਕ ਹੈ ਉੱਥੇ ਚੰਗਿਆਈਆਂ ਬੁਰਾਈਆਂ ਵਾਚਾ ਤੁਰ ਮਖਦੂਰ ਹਜ਼ੂਰ ਹਜ਼ੂਰ ਦਾ ਕੀ ਮਤਲਬ ਹਜ਼ੂਰ ਦਾ ਤੁਹਾਡੇ ਅੰਦਰ ਜਿੱਥੇ ਤੱਕ ਆਪਣੇ ਹੱਥ ਆ ਨਾ ਪਿੰਡ ਦੀ ਤਾਂ ਘਰ ਦੀ ਉਹਦੇ ਅੰਦਰੇ ਬੈਠਾ ਤੇਰੇ ਅੰਦਰੇ ਬੈਠਾ ਹਜ਼ੂਰ ਜਿੱਥੇ ਤੱਕ ਮੰਦਾ ਆਕਾਰ ਹੈ ਉਹਦੇ ਅੰਦਰ ਬੈਠਾ ਹਜ਼ੂਰ ਹਾਜ਼ਰ ਨੂੰ ਕਹਿੰਦੇ ਨੇ ਹਾਜ਼ਰ ਜਿਹੜਾ ਹੈਗਾ ਹਾਜ਼ਰ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਮੁਲਜ਼ਮ ਅਫਸਰ ਹਜ਼ੂਰ ਹੁੰਦਾ ਜਾਂ ਹਜ਼ੂਰ ਹੁੰਦਾ ਜਿਹਦੇ ਅੱਗੇ ਹਾਜ਼ਰ ਹੈ ਉਹ ਹਜ਼ੂਰ ਹੈ ਜਾਂ ਹਜ਼ੂਰ ਹੈ ਉਹ ਵਾਸਤੇ ਲੱਗੂ ਹਜ਼ੂਰ ਪੰਜਾਬੀ ਦਾ ਲੱਭਦਾ ਹੈ ਹਜ਼ੂਰ ਲਫ਼ਜ਼ ਉਰਦੂ ਦਾ ਹਜ਼ੂਰ ਲਫ਼ਜ਼ ਪੰਜਾਬੀ ਹੈ ਹਜ਼ੂਰ ਲਫ਼ਜ਼ ਉਰਦੂ ਦਾ ਉਰਦੂ ਪੜ੍ਹੇ ਨੇ ਜਿਹੜੇ ਸਭ ਕੋ ਸਮਝਦੇ ਨੇ ਹਜ਼ੂਰ ਲਫ਼ਜ਼ ਉਰਦੂ ਦਾ ਹਜ਼ੂਰ ਪੰਜਾਬੀ ਇਸ ਕਰਕੇ ਪੰਜਾਬੀ ਦਾ ਲਫ਼ਜ਼ ਵਰਤਿਆ ਹੋਇਆ ਹੈ ਜਿਹੜੀ ਬ੍ਰਹਮ ਗਿਆਨ ਦੀ ਭਾਸ਼ਾ ਨਾ ਆਤਮ ਗਿਆਨ ਦੀ ਭਾਸ਼ਾ ਤੇ ਆ ਜਿਹੜੀ ਬ੍ਰਹਮ ਵਿਦਿਆ ਦੀ ਭਾਸ਼ਾ ਉਹਦਾ ਹਜ਼ੂਰ ਲਓ ਜੱਜ ਜੀ ਸੈਂਸ ਨਹੀਂ ਵਿੱਚ ਵੀ ਹੈ ਜਿਹੜਾ ਅੰਦਰ ਬੈਠਾ ਤੁਹਾਡੇ ਹਜ਼ੂਰ ਜੀ ਦੀ ਕਸਟਡੀ ਵਿੱਚ ਤੁਸੀਂ ਹੈਗੇ ਹੋ ਜਿਹੜਾ ਤੁਹਾਨੂੰ ਦੇਖ ਰਿਹਾ ਉਹ ਦੇਖੇ ਉਹਨਾਂ ਨਜ਼ਰ ਨਾਲ ਜਿਹੜਾ ਤੁਹਾਨੂੰ ਆਵਾਜ਼ ਕਰ ਰਿਹਾ ਕੀ ਕਰਦੇ ਹੋ ਉਹ ਕੀ ਕਰਦੇ ਉਹ ਹਜ਼ੂਰ ਹੈ ਉਹਦੇ ਵਾਸਤੇ ਬੰਦੇ ਜਿਹਨੂੰ ਧਰਮ ਰਾਜ ਕਹਿੰਦੇ ਹੋ ਉਹ ਹੀ ਹਜ਼ੂਰ ਵੇਖੇ ਧਰਮ ਧਰਮ ਰਾਜ ਉੱਧਰ ਬੈਠਾ ਦੇਖਦਾ ਤੂੰ ਮੇਰੇ ਦੂਰ ਨਹੀਂ ਹੈਗਾ ਉਹ ਦੂਰ ਨਹੀਂ ਹੈ ਉਹ ਹਜ਼ੂਰ ਉਹਦੇ ਤਾਂ ਦੇਖ ਰਹੇ ਜੋ ਤੁਸੀਂ ਹਾਂ ਹਾਜ਼ਰ ਨਾਜ਼ਰ ਨਾਜ਼ਰ ਉਹ ਦੂਏ ਉਰਦੂ ਦਾ ਲਫ਼ਜ਼ ਚੰਗਿਆਈਆਂ ਬੁਰਾਈਆਂ ਵਾਚਾ ਧਰਮ ਹਦੂਰ ਵਾਜਦਾ ਥੋੜੀਆਂ ਚੰਗਿਆਈਆਂ ਬੁਰਾਈਆਂ ਹਜ਼ੂਰ ਨਾਲੇ ਬੈਠਾ ਵਾਜਦਾ ਹੋਈ ਹੁੰਦਾ ਇਹਨਾਂ ਸਾਹਮਣੇ ਬੈਠਾ ਹੋਵੇ ਉਹ ਤੁਹਾਨੂੰ ਦੀਦਾ ਨਹੀਂ ਹੈ ਠੀਕ ਹੈ ਤੁਹਾਨੂੰ ਉਹ ਦੇਖਣਾ ਤੁਸੀਂ ਤੁਹਾਨੂੰ ਦੇਖੋ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਉਹ ਜਿਹੜਾ ਬਾਜਰਾ ਕਿਸੇ ਨੂੰ ਉਹ ਦੂਰ ਨਹੀਂ ਕਿਸੇ ਨੂੰ ਨੇੜੇ ਨਹੀਂ ਸਮਝਦਾ ਕੋਈ ਉਹਦਾ ਦੂਰ ਨਹੀਂ ਕੋਈ ਨੇੜੇ ਨਹੀਂ ਸਭ ਦੇ ਅੰਦਰ ਹੈ ਦੂਰ ਨੇੜੇ ਅਸੀਂ ਹੁੰਦੇ ਆ ਆਪਣੀ ਸੋਚ ਨਾਲ ਕਰਮ ਦਾ ਆਪੋ ਆਪਣੀ ਕਰਮੀ ਹੈ ਆਪੋ ਆਪਣੀ ਕਿਹੜਾ ਮਤਲਬ ਸੋਚ ਹੈ ਕਰਮ ਦਾ ਸੋਚ ਅਸੀਂ ਆਪਣੀ ਸੋਚ ਨਾਲ ਤਾਂ ਦੂਰ ਹੁੰਦੇ ਆ ਆਪਣੀ ਸੋਚ ਨਾਲ ਤਾਂ ਨੇੜੇ ਜੇ ਤਾਂ ਸਾਡੀ ਸੋਚ ਉਹਦੇ ਹੀ ਸੋਚ ਹੈ ਉਹਦੇ ਵਾਲੀ ਸੋਚ ਨੂੰ ਅਸੀਂ ਆਪਣੀ ਸੋਚ ਬਣਾ ਲਿਆ ਫਿਰ ਤਾਂ ਉਹਦੇ ਨੇੜੇ ਚਲੇ ਗਏ ਜੇ ਸਾਡੀ ਸੋਚ ਉਹਦੀ ਸੋਚ ਤੋਂ ਵਿਰੋਧੀ ਹੈ ਫਿਰ ਅਸੀਂ ਦੂਰ ਚਲੇ ਜੇ ਤਾਂ ਗੁਰ ਕੇ ਪਹਾੜੇ 'ਚ ਰਹਿੰਦੇ ਆ ਅਸੀਂ ਜੇ ਤਾਂ ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲਦੇ ਆ ਅੰਦਰ ਬੈਠਾ ਨੇੜੇ ਫਿਰ ਤਾਂ ਉਹਨੇ ਉਹਦੇ ਨੇੜੇ ਹੁੰਦੇ ਚਲੇ ਜਾਂਦੇ ਆ ਜੇ ਅੰਤਰਾਤਮਾ ਦਾ ਵਿਰੋਧ ਕਰਦੇ ਉਹ ਦੂਰ ਹੁੰਦੇ ਚਲੇ ਜਾਂਦੇ ਥਾਣੇ ਤੋਂ ਦੂਰੀ ਬਣਾ ਕੇ ਰੱਖੂ ਜਿਹੜਾ ਆਦਮੀ ਗਲਤ ਕੰਮ ਕਰਦਾ ਜਿਹੜਾ ਆਦਮੀ ਗਲਤ ਕੰਮ ਕਰਦਾ ਹੈ ਦਾਣੇ ਦੇ ਮੂਰੇ ਨਹੀਂ ਲੱਗਦਾ ਉਹ ਨੇੜੇ ਨਹੀਂ ਰਹਿੰਦਾ ਦੂਰੇ ਰਹਿੰਦਾ ਉਹਦੇ ਆਪਣੇ ਮਨ 'ਚ ਪਾਲਾ ਹੁੰਦਾ ਜਿਨੀ ਨਾਮ ਤੇ ਆਇਆ ਗਏ ਮੁਸ਼ਕਲ ਕਾ ਜਿਨੀ ਨਾਮ ਤੇ ਆਇਆ ਜਿਹਨੂੰ ਲੋਕਾਂ ਨੇ ਨਾਮ 'ਚ ਧਿਆਨ ਰੱਖਿਆ ਸ਼ਬਦ 'ਤੇ ਹੁਕਮ 'ਚ ਧਿਆਨ ਰੱਖਿਆ ਸਾਰਾ ਜੀਵਨ ਜਿਉਂਿਆ ਹੁਕਮ ਵਿੱਚ ਧਿਆਨ ਰੱਖ ਕੇ ਜੀਵਨ ਜਿਉ ਰਹੇ ਨੇ ਹੁਕਮ ਵਿੱਚ ਧਿਆਨ ਰੱਖ ਹੁਕਮ ਕੀ ਹੈ ਹੁਕਮ ਵਿੱਚ ਚੱਲਣ ਵਾਸਤੇ ਹੁਕਮ 'ਚ ਧਿਆਨ ਰੱਖਣਾ ਪਊਗਾ ਜੇ ਹੁਕਮ ਚੱਲਣਾ ਤਾਂ ਧਿਆਨ ਰੱਖਣਾ ਪਊਗਾ ਜਿਹਨੇ ਨਹੀਂ ਚੱਲਣਾ ਉਹਨੂੰ ਧਿਆਨ ਰੱਖਣ ਦੀ ਲੋੜ ਕੋਈ ਤੇ ਚੱਲਣਾ ਹੀ ਨਹੀਂ ਆਪਾਂ ਨੂੰ ਧਿਆਨ ਕੀ ਰੱਖਣਾ ਧਿਆਨ ਤਾਂ ਉਹ ਰੱਖੂ ਜਿਹਨੇ ਹੁਕਮ ਦੇ ਵਿੱਚ ਚੱਲਣਾ ਹੁਕਮ ਜਾਈ ਚੱਲਣਾ ਜਿਹਨੇ ਉਹਨੂੰ ਦਾ ਧਿਆਨ ਰੱਖਣਾ ਪਊ ਹੁਕਮ ਕੀ ਹੈ ਗਏ ਮੁਸ਼ਕਲ ਦਾ ਉਹ 14 ਕੀ ਹੈ ਬਸ ਉਹ ਜਿਹੜੇ ਨੇ ਨਾ ਕਾਲਣਾ ਕਾਲ ਕੇ ਮੁਸ਼ਕਲ ਤਾਂ ਸੀ ਜ਼ਰੂਰ ਹੈ ਕਿਹੜੀ ਕਾਲਣਾ ਕਾਲ ਕੱਖੜੀ ਕਾਲ ਕਾਲ ਕੇ ਗਏ ਨੇ ਉਹ ਕੁਝ ਖੱਟ ਕੇ ਗਏ ਕਾਲ ਤਾਂ ਸੀ ਮੁਸ਼ਕਤ ਵਾਲੀ ਉਹ ਕਮਾਈ ਤਾਂ ਸੀ ਉਹਨਾਂ ਦੀ ਔਖੀ ਹੋ ਕਾਖੜੀ ਕਾਰ ਸੀ ਪਰ ਕਾਖੜੀ ਕਾਰ ਕਰਕੇ ਖੜੇ ਸੰਸਾਰੀ ਭਾਸ਼ਾ ਦੀ ਗਏ ਨੇ ਕਹਿ ਹੋਏ ਕਿਤੇ ਨਹੀਂ ਉਹ ਸੰਸਾਰੀ ਲੋਕਾਂ ਨੂੰ ਦੱਸੀ ਇਹ ਗੱਲ ਉਹ ਖੱਟ ਗਏ ਨੇ ਖੱਟ ਚੁੱਕੇ ਨੇ ਐ ਸੰਸ ਜਗਾਇ ਕਿਤੇ ਨਹੀਂ ਖੱਟ ਗਏ ਜਿਵੇਂ ਆਪਾਂ ਕਹਿੰਦੇ ਗਏ ਕਿਤੇ ਖੱਟ ਲਈ ਕੁਛ ਕਾਲ ਘਰ ਕਮਾਈ ਕਰਕੇ ਆਪਣੀ ਨਾਨਕ ਤੇ ਮੁਖ ਉਜਲੇ ਛੁੱਟੀ ਨਾਨ ਕਹਿੰਦਾ ਉਹਨਾਂ ਦੇ ਮੁਖੇ ਉਜਲੇ ਹੋਏ ਤੇ ਉਹਨਾਂ ਦੇ ਦਾਗ ਮਿਟੇ ਨੇ ਉਹਨਾਂ ਦਾ ਕਲੰਕ ਮਿਟਿਆ ਜਿਵੇਂ ਚੰਦਰਵੇ ਨੂੰ ਕਲੰਕ ਹੈ ਉਹਨਾਂ ਦੇ ਚੰਦਰਵੇ ਨੂੰ ਕਲੰਕ ਨਹੀਂ ਰਿਹਾ ਉਹਨਾਂ ਦੇ ਮਨ ਨੂੰ ਕਲੰਕ ਨਹੀਂ ਰਿਹਾ ਚੰਦਰਮਾ ਮਨ ਨੂੰ ਕੋ ਕੋ ਨਾ ਕਲੰਕ ਗਏ ਉਹ ਰਾਮ ਨਾਮ ਲੈ ਸੀ ਨਾਨਕ ਤੇ ਮੁਖ ਉਜਲੇ ਉਜਲ ਹੋ ਗਏ ਬਿਲਕੁਲ ਚਿੱਟੇ ਕੀਤੀ ਛੁੱਟੀ ਨਾਲ ਉਹਨਾਂ ਦੇ ਨਾਲ ਤਾਂ ਹੋਰ ਬਹੁਤ ਵੀ ਪਬਲਿਕ ਛੁੱਟ ਗਈ ਉਹਨਾਂ ਦੇ ਨਹੀਂ ਹੋਰ ਛੁੱਟ ਗਏ ਕਿਉਂਕਿ ਉਹਨਾਂ ਦੇ ਰੀਸ ਉਹਨਾਂ ਨੇ ਕਰ ਲਈ ਉਹਨਾਂ ਦੇ ਦੱਸੇ ਮਾਰੂ ਨੂੰ ਬਣਾ ਲਿਆ ਉਹ ਜਦੋਂ ਆਉਂਦੇ ਨੇ ਉਹਨਾਂ ਦੀ ਫਿਰ ਹੁਣ ਗੁਰਬਾਣੀ ਹੈ ਸਾਡੇ ਕੋਲ ਕਬੀਰ ਕੋਲ ਵੀ ਉਹਨਾਂ ਨੂੰ ਮਿਲ ਗਈ ਇਹ ਜਦੋਂ ਪ੍ਰਚਾਰ ਹੁੰਦਾ ਕਿੰਨਿਆਂ ਨੂੰ ਇਹਦਾ ਲਾਭ ਹੋਇਆ ਹੌਲੀ ਹੌਲੀ ਬਾਜ ਛੁੱਟ ਜਾਂਦੇ ਨੇ ਉਦੋਂ ਨਹੀਂ ਛੁੱਟ ਦੇਖੋ ਨਾ ਕਿ ਆਦਮੀ ਤੁਰਦਾ ਹੈ ਰਸਤੇ ਇੱਕ ਆਦਮੀ ਸੇ ਤੇ ਖੜਾ ਹੈ ਉਹ ਕਹਿੰਦਾ ਇੱਧਰ ਨੂੰ ਆ ਜਾਓ ਰਸਤਾ ਹੈ ਉਹ ਤੁਰਨ ਕੇ ਕੋਈ ਆਦਮੀ ਉਧਰ ਵੀ ਪਹੁੰਚੇ ਜਾਣਗੇ ਉਹ ਜਿਹੜਾ ਉਧਰ ਨੂੰ ਤੁਰਨਾ ਗਿਆ ਛੁੱਟ ਗਿਆ ਸਮਝੋ ਉਧਰ ਉਹ ਦੁਬਾਰਾ ਛੁੱਟ ਗਿਆ ਉਹਦਾ ਹੋਰ ਛੁੱਟ ਕਾਲੇ ਨਾ ਗਿਆ ਰਸਤਾ ਹੀ ਬਦਲਣਾ ਔਰ ਰਸਤਾ ਛੁੱਟ ਗਿਆ ਛੁੱਟ ਗਿਆ ਕਿਹਦੀ ਛੁੱਟੀ ਨਾਲ ਉਹਨਾਂ ਦੇ ਨਾਲ ਤਾਂ ਹੋਰ ਬਹੁਤ ਪ੍ਰੋਬਲਮ ਛੁੱਟ ਜਾਂਦੀ ਹੈ ਪਰ ਦੂਏ ਨੇ ਜਿਹੜੇ ਇੱਕ ਹੋਰ ਵੀ ਨੇ ਰਸਤਾ ਉਹ ਕਹਿੰਦੇ ਆਪ ਡੁੱਬੇ ਚਾਹ ਬੇਦਵੇ ਵਿੱਚ ਦੀ ਬਾਹਰ ਪਰ ਦੋ ਕੈਟਾਗਰੀਆਂ ਵੜ ਜਾਂਦੀਆਂ ਇੱਥੇ ਆ ਕੇ ਜੇ ਮਾਰਗ ਪੱਟਦੇ ਗਏ ਪਾਛੇ ਪਰੀ ਵੀਰ ਉਹਨਾਂ ਦੇ ਮਗਰ ਜਿਹੜੀ ਭੀੜ ਗਈ ਸੀ ਨਾ ਤੇ ਉਹਨਾਂ ਨੇ ਕਿ ਆਪ ਡੁੱਬੇ ਜਾਓ ਵੇਲਵੇਂ ਚੱਲੇ ਦੇ ਬਾਹਰ ਉਹ ਇਹ ਨੇ ਇਹ ਇਹ ਨੇ ਬਸ ਦੋ ਨੇ